ਅੱਜ ਦੀ ਸ਼ਾਮ ਤੇ ਅੱਜ ਆਪਾਂ ਰਾਜ ਅਕੈਡਮੀ ਆਫ ਏਸ਼ੀਅਨ 뮤직 ਦੇ ਐਨੂਅਲ ਫੰਕਸ਼ਨ ਤੇ ਜਿਹੜਾ ਇਸ ਸਾਲ ਦੇ ਅਕੈਡਮਿਕ ਐਂਡ ਤੇ ਆ ਰਿਹਾ ਹੈ, ਉਸ ਤੇ ਆਪ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਰਾਜ ਅਕੈਡਮੀ ਆਫ ਏਸ਼ੀਅਨ 뮤직 ਦੇ ਸਾਰੇ ਸਟੂਡੈਂਟਸ ਲਈ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਹੈ ਰਾਗ ਇੱਕ ਇਹੋ ਜੀ ਉਹ ਛੋ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਰਾਗ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੀ ਆਪਣੇ ਭਾਵਾਂ ਨੂੰ ਦੂਸਰੇ ਤੱਕ ਪਹੁੰਚਾਉਣ ਦੀ ਇੱਕ ਉਹ ਕਲਾ ਜਿਹਨੂੰ ਕਿਸੇ ਭਾਸ਼ਾ ਵਿੱਚ ਨਹੀਂ ਬੰਨਿਆ ਜਾ ਸਕਦਾ ਜਿਹੜਾ ਇੱਕ ਤੋਹਫਾ ਉਸ ਪਰਮਾਤਮਾ ਵੱਲੋਂ ਸਾਨੂੰ ਮਿਲਦਾ ਹੈ ਇਹਨੂੰ ਬਚਾਉਣਾ ਜਿੰਨਾ ਕਠਿਨ ਹੈ ਇਹਨੂੰ ਐਕਸਪ੍ਰੈਸ ਕਰਨਾ ਜਿੰਨਾ ਕਠਿਨ ਹੈ ਉਤਨਾ ਹੀ ਕਠਿਨ ਹੈ ਇਸ ਨੂੰ ਸੁਣਨਾ ਸੁਣਨ ਵਾਸਤੇ ਵੀ ਇੱਕ ਸਾਧਨਾ ਚਾਹੀਦੀ ਹੈ ਸੁਣਨ ਵਾਸਤੇ ਵੀ ਅੰਦਰ ਇੱਕ ਭਾਂਡਾ ਚਾਹੀਦਾ ਹੈ ਜਿਹਦੇ ਵਿੱਚ ਇਹ ਭਾਵਾਂ ਦਾ ਅੰਮ੍ਰਿਤ ਇਕੱਠਾ ਕੀਤਾ ਜਾ ਸਕੇ ਅੱਜ ਦੀ ਪਹਿਲੀ ਪਰਫਾਰਮੈਂਸ ਦਿਲਰੁਬਾ ਦੀ ਹੋ ਰਹੀ ਹੈ ਸਰਦਾਰ ਰਣਬੀਰ ਸਿੰਘ ਜੀ ਜਿਹੜੇ ਪੰਜਾਬ ਦੇ ਇੱਕ ਬੜੇ ਉੱਗੇ ਬੜੇ ਸਿਆਣੇ ਤੇ ਉੱਭਰਦੇ ਸਿਤਾਰੇ ਨੇ ਦਿਲਰੁਬਾ ਨੂੰ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋ ਰਹੇ ਨੇ ਆਪ ਜੀ ਦੀ ਸੇਵਾ ਵਿੱਚ ਰਾਗ ਮਧੂਵੰਤੀ ਪੇਸ਼ ਕਰਨ ਜਾ ਰਹੇ ਨੇ ਜਿਨ੍ਹਾਂ ਨੇ ਆਪਣੀ ਸਮੁੱਚੀ ਸਿੱਖਿਆ ਦਿਲਰੁਬਾ ਤੇ ਸ੍ਰੀ ਸੁਰਜੀਤ ਸਿੰਘ ਜੀ ਉਹਨਾਂ ਦੇ ਕੋਲੋਂ ਲਈ ਸ੍ਰੀ ਪੈਣੀ ਸਾਹਿਬ ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਮਹਾਰਾਜ ਦੀ ਦੇਖਰੇਖ ਵਿੱਚ ਉਹਨਾਂ ਨੇ ਦਿਲੂਬਾ ਨੂੰ ਇਹ ਇੱਕ ਨਵੀਂ ਸਾਈਡ ਇੱਕ ਨਵੀਂ ਸੇਧ ਦੇਣੀ ਸ਼ੁਰੂ ਕੀਤੀ ਹੈ ਤੇ ਉਮੀਦ ਕਰਦੇ ਹਾਂ ਆਪਾਂ ਕਿ ਇਹ ਇਹਦੇ ਵਿੱਚ ਦਿਨ ਰਾਤ ਲੱਗ ਕੇ ਤਰੱਕੀ ਕਰਨਗੇ ਹੁਣ ਇਹ ਅੱਜ ਦੇ ਮੌਜੂਦਾ ਸਮੇਂ ਵਿੱਚ ਉਸਤਾਦ ਪੰਡਿਤ ਸ਼੍ਰੀ ਰਾਮ ਨਾਰਾਇਣ ਜੀ ਹੋਰਾਂ ਦੇ ਕੋਲੋਂ ਸਰੰਗੀ ਦੀ ਸਿੱਖਿਆ ਵੀ ਲੈ ਰਹੇ ਨੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਨ ਸਰਦਾਰ ਰਣਬੀਰ ਸਿੰਘ ਜੀ ਪੰਜਾਬ ਤੋਂ ਦਿਲ ਰੁਬਾਤੇ